ਪੌੜੀ ਰੇ ਮਨ ਬਿਨ ਹਰ ਜ਼ਹਿਰ ਜੋ ਤੈ ਤੈ ਬੰਦਨ ਪਾਏ ਬਿਨ ਹਰ ਇਹਦਾ ਜਿਹੜਾ ਮੂਲ ਹੈ ਨਾ ਮਨ ਦਾ ਉਹ ਹਰ ਹੈ ਤੂੰ ਆਪਣੇ ਮੂਲ ਤੋਂ ਬਿਨਾ ਛੱਡ ਕੇ ਨਾ ਮੂਲ ਨੂੰ ਜਿੱਥੇ ਜਿੱਥੇ ਵੀ ਰਹੇਗਾ ਉੱਥੇ ਹੀ ਬਣਿਆ ਜਾਏਗਾ ਉੱਥੇ ਐ ਬਣਿਆ ਜਾਏਗਾ ਜਿਵੇਂ ਸੀਰੇ ਤੇ ਬੰਦੀਏ ਮੱਖੀ ਉੱਥੇ ਹੀ ਫਸ ਜਾਂਦੀ ਉੱਥੇ ਮਰ ਜਾਂਦੀ ਬੁੱਤ ਬਣਿਆ ਜਾਏਗਾ ਤੇ ਬੰਨਾਂ ਚ ਪੈ ਜਾਏਗਾ ਜਿੱਥੇ ਵੀ ਰਚੇਗਾ ਛੱਡ ਕੇ ਬੋਲਾ ਬੰਦਨ ਪੈ ਜੂ ਲੋਭ ਦਾ ਬੰਦਨ ਪੈ ਜੂ ਜਿਹੇ ਵਿਧੀ ਕਤੋਂ ਨਾ ਛੁੱਟੀ ਹੈ ਸਾਖਤ ਤੇ ਹੁਕਮ ਆਏ ਜਿਹੜੇ ਸਾਖਤ ਨੇ ਜਿਹਨਾਂ ਕੋ ਤੂੰ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਧਾਰਨ ਕੀਤਾ ਜਿਹੜੇ ਗੱਲ ਦਾ ਵਿਰੋਧ ਕਰਨਗੇ ਮੇਰੀ ਦਾ ਐਸਾ ਵਿਰੋਧ ਵੀ ਕਰਨਗੇ ਬਤੋ ਇਸ ਗੱਲ ਉਹ ਸਾਖਤ ਨੇ ਸਾਰੇ ਉਹਨਾਂ ਦੇ ਜਿਹੜੇ ਕਰਮ ਕਮਾਉਂਦੇ ਨੇ ਨਾ ਉਹ ਐਸੇ ਨੇ ਉਸ ਵੀ ਨਾ ਛੁਟਕਾਰਾ ਹੋਣਾ ਹੀ ਨਹੀਂ ਕਦੇ ਇਹ ਗੱਲ ਨਾ ਮੰਨੀ ਜਿਹੜੀ ਉੱਤੇ ਸਾਖਤ ਨਹੀਂ ਮੰਨਦੇ ਉਹ ਗੱਲ ਨੂੰ ਸਾਖਤਾਂ ਨਹੀਂ ਮਤਾਂ ਨਹੀਂ ਮੰਨਦੇ ਸਾਖਤਾਂ ਦੇ ਕਰਮ ਜਿਹੜੇ ਦੱਸੇ ਨੇ ਨਾ ਕਮਾਉਣ ਨੂੰ ਤੁਹਾਨੂੰ ਉਸ ਵਿਧੀਆ ਦਾ ਛੁਟਕਾਰਾ ਨਹੀਂ ਹੈਗਾ ਆਉ ਤੇ ਵਿਧੀ ਦਸੀ ਹੈ ਹਰ ਬਿਨ ਜਹਿ ਰਚੋ ਜਹਿ ਰਚੋ ਤਾਂ ਤਾਂ ਬੰਧਨ ਆਪਣੇ ਮੂਲ ਨੂੰ ਛੱਡ ਕੇ ਜਿੱਥੇ ਵੀ ਸੁਰਤੀ ਤੁਹਾਡੀ ਰਚੂਗੀ ਜਾ ਕੇ ਉੱਥੇ ਬੰਧਨ ਪੈ ਜਾਂਦੇ ਇਹ ਤਾਂ ਹੈ ਗੁਰਮਤ ਇਹ ਤਾਂ ਛੁਟਕਾਰੇ ਦੀ ਮਤ ਹੈ ਪਰ ਜਿਹੜੀਆਂ ਦੂਜੀਆਂ ਮਤਾਂ ਨੇ ਉਹ ਵੀ ਕੁਝ ਕਹਿੰਦੀਆਂ ਨੇ ਉਪਦੇਸ਼ ਦਿੰਦੀਆਂ ਨੇ ਉਹ ਛਡਾਉਣ ਵਾਲੀਆਂ ਨੇ ਫਸਾਉਣ ਵਾਲੀਆਂ ਨੇ ਉਹ ਫਾਂਸਣ ਕਿਵੇਂ ਦੀਆਂ ਨੇ ਸਾਰੀਆਂ ਛੁੱਟਣ ਦੀ ਇਹੀ ਹੈ ਉਹ ਜਿਹੜੀਆਂ ਮਤਾਂ ਨੇ ਉਹ ਜੋ ਉਪਦੇਸ਼ ਕਰਦੀਆਂ ਨੇ ਉਹ ਫਸਾਉਣ ਵਾਲਾ ਕਰਦੀਆਂ ਨੇ ਐਸੇ ਕਰਮ ਕਮਾਉਂਦੇ ਨੇ ਛੁੱਟਦਾ ਹੀ ਨਹੀਂ ਉਹਨਾਂ ਨਾਲ ਛੁਟਕਾਰਾ ਜਿਹੜੇ ਕਰਮ ਸਾਖਤਾ ਨਹੀਂ ਮਤਾਂ ਦੇ ਦੱਸਣਗੇ ਤੁਹਾਨੂੰ ਜਦ ਤੱਕ ਜੋ ਵੀ ਦੱਸਣਗੇ ਉਹ ਨਹੀਂ ਛਡਾਉਣ ਵਾਲੇ ਫਰਜੋਗੇ ਜੇ ਵੀ ਦੀ ਕਦੋਂ ਨਾ ਛੁੱਟੀ ਹੈ ਸਾਖਤ ਤੇ ਉਹ ਕਮਾਹੇ ਸਾਖਤ ਤਾਂ ਉਹ ਕੰਮ ਕਰਦੇ ਨੇ ਜਿਹੜੀ ਵੀ ਨੇ ਛਡਕਾਰਾ ਹੀ ਨਹੀਂ ਹੁੰਦਾ ਸਾਖਤ ਇੱਕ ਮਤ ਨਹੀਂ ਹੈ ਸਾਰੀਆਂ ਮਤਾਂ ਆ ਗਈਆਂ ਸਾਖਤ ਵਿੱਚ ਸਾਖਤ ਹੁੰਦਾ ਪੈਰਲਲ ਆਦਮੀ ਆਪਣੇ ਆਪ ਨੂੰ ਗੁਰੂ ਪ੍ਰੋਜੈਕਟ ਕਰਦਾ ਦੇਖੋ ਇਹ ਸੰਤਾਂ ਦੀ ਮਤ ਹੈਗੀ ਹੈ ਸੰਤ ਦਾਸ ਹੁੰਦੇ ਨੇ ਸੰਤ ਦਾਸ ਹੁੰਦੇ ਕਿਉਂਕਿ ਸਾਧਾ ਸੰਤਾਂ ਦੇ ਨਾਲ ਨੌ ਦੇ ਨਾਲ ਦਾਸ ਲਿਖਦੇ ਨੇ ਉਹ ਆਪਣੇ ਨੌ ਦੇ ਨਾਲ ਦਾਸ ਲਾਉਂਦੇ ਨੇ ਨਾ ਕਬੀਰ ਦਾਸ ਰਵਦਾਸ ਦਾਸ ਰਵਦਾਸ ਦਾ ਇੱਕ ਦਾਸ ਲੱਗਿਆ ਨਹੀਂ ਇੱਕ ਦਾਸ ਰਿਹਾ ਹੈ ਰਵਦਾਸ ਨੇ ਰਵਦਾਸ ਦਾ ਨਾਮ ਸੀ ਰਵਦਾਸ ਦਾਸ ਦਾਸ ਕੋਣ ਕੋਲ ਹੈ ਫਿਰ ਦਾਸ ਨੂੰ ਤੇ ਗੁਰੂ ਨੂੰ ਕਹਿੰਦਾ ਹਾਂ ਵੀ ਰਵਦਾਸ ਤੇ ਐਂ ਕਰਦਾ ਤਾਂ ਉਹਦਾ ਨਾਮ ਸੀ ਨਾਲ ਦਾਸ ਇੱਕ ਵਾਰ ਹੋਰ ਜੋੜਿਆ ਹੋਇਆ ਤਾਂ ਕਿ ਬਲੇਖਾ ਨਾ ਰਹੇ ਗੁਰੂ ਨਾ ਬਣਾ ਲੈਣ ਦੇ ਉਹੀ ਗੱਲ ਦਾ ਫਿਰ ਹੋਣਾ ਕਹਿੰਦੇ ਇਹ ਸਾਖਤ ਨੇ ਅਸਲ ਦੇ ਵਿੱਚ ਇਹ ਲੋਕ ਸਾਰੇ ਸਾਖਤ ਨੇ ਇਹ ਮਾਤਾ ਵੀ ਸਾਖਤਾਂ ਦੇ ਹੱਥ 'ਚ ਹੁਣ ਸਾਖਤਾਂ ਦਾ ਰੰਗ ਚੜਨਾ ਚਾਹੁੰਦੇ ਨੇ ਚੜ ਦਿੰਦੇ ਹੁੰਦੇ ਨੇ ਇਦਾਂ ਹੀ ਹੁੰਦਾ ਰਹਿੰਦਾ ਕਬੀਰ ਵਾਲੀ ਮਾਤ ਨੂੰ ਸਾਖਤਾਂ ਦਾ ਰੰਗ ਚੜ ਗਿਆ ਸਾਧਾਂ ਦੇ ਹੱਥ ਚ ਆ ਗਈ ਬੈਠੇ ਸੰਤ ਨੇ ਗੁਰੂ ਘਰ ਵੀ ਸੰਤ ਬੈਠੇ ਨੇ ਐਸ ਵਕਤ ਸੰਤਾਂ ਦੇ ਹੱਥਾਂ 'ਚ ਨੇ ਸਾਰੀਆਂ ਵਰਤਾਂ ਚਾਹੇ ਕਬੀਰ ਸੀ ਚਾਹੇ ਰਵਦਾਸ ਸੀ ਤਾਂ ਹੀ ਲੜਾਈ ਹੈ ਜਿੱਦਣ ਸੰਤਾਂ ਦੇ ਹੱਥੇ ਜਾ ਜੂ ਲੜਾਈ ਖਤਮ ਕਿਸੇ ਦੀ ਵੀ ਨਹੀਂ ਰਹਿਣੀ ਇਹਨਾਂ ਦੀ ਆਪਸ ਵਿੱਚ ਇੱਥੇ ਲੜਾਈ ਨਹੀਂ ਉੱਥੇ ਕਾਦੇ ਵੀ ਬਾਹਰ ਬਾਹਰ ਲੜਾਈ ਕਿਉਂ ਜਾਇਤੇ ਹੈ ਇੱਥੇ ਇੱਕ ਮਤ ਨੇ ਤੁਸੀਂ ਆਪਣੀ ਆਪਣੀ ਕਰਦੇ ਹੋ ਇਹਨਾਂ ਨੇ ਇਹ ਗੱਲ ਰਹਿਣ ਨਹੀਂ ਦਿੱਤੀ ਜੋ ਗੁਰਬਾਣੀ 'ਚ ਸੀ ਸਾਖਤਾ ਨੇ ਸਿੱਖ ਵੀ ਸਾਖਤ ਨੇ ਮਹਾ ਸਾਖਤ ਨੇ ਨਾਨਕ ਗੁਰੂ ਹੈ ਉਹ ਭਗਤ ਨੇ ਨਾ ਨਾਨਕ ਗੁਰੂ ਹੈ ਉਹ ਤਾਂ ਭਗਤ ਜ਼ਰੂਰ ਨੇ ਨਾਨਕ ਵੀ ਭਗਤ ਹੈ ਪਰ ਨਾਨਕ ਗੁਰੂ ਨਹੀਂ ਹੈ ਗੁਰੂ ਨਾ ਜੰਮਦਾ ਨਾ ਮਰਦਾ ਜਿਹੜਾ ਜੰਮਦਾ ਮਰਦਾ ਗੁਰੂ ਨਹੀਂ ਹੁੰਦਾ ਪਹਿਲਾਂ ਕੁਝ ਵੀ ਲਿਖਿਆ ਗਿਆ ਤਾਂ ਸਭ ਪਾਸ਼ਾ ਨੇ ਅਖੀਰ ਚ ਲਿਖਿਆ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰੇ ਦਾ ਮਤਲਬ ਸਾਰੇ ਭਗਤਾਂ ਦਾ ਸਾਖਦਾ ਦਾ ਚਾਹੇ ਨਾ ਹੋਵੇ ਹੈ ਤਾਂ ਸਾਰੇ ਸੰਸਾਰ ਦਾ ਹੀ ਪਰ ਜਿਹੜਾ ਨਾ ਮੰਨੇ ਨਾ ਮੰਨੇ ਪਰ ਹੈ ਹਮਾਰਾ ਇਹ ਗੱਲ ਸੱਚੀ ਹੈ ਸਾਰਿਆਂ ਦਾ ਹੋਈ ਮੇਰਾ ਵੀ ਸਾਰਿਆਂ ਦਾ ਹੀ ਹੈ ਮੇਰਾ ਵੀ ਸਾਰਿਆਂ ਦਾ ਹੀ ਹੈ ਹਮਾਰਾ ਲਿਖਿਆ ਰੱਬ ਮੇਰਾ ਨਹੀਂ ਲਿਖਿਆ ਪਰ ਉਹ ਗੱਲ ਨਹੀਂ ਅਸੀਂ ਬੋਲਣੀ ਇਹ ਗੱਲ ਦੀ ਬਜਾਏ ਅਸੀਂ ਮੰਨ ਲਿਆ ਵੀ ਇਹ ਤਾਂ ਨਾ ਉਹ ਆਪੇ ਗੁਰੂ ਸੀ ਜੀ ਫਿਰ ਕੌਣ ਹੋਇਆ ਸੀ ਸਿੱਖ ਹੋਇਆ ਸਾਖਤ ਹੋਇਆ ਸਿੱਖ ਹੁੰਦੇ ਗੁਰੂ ਦੀ ਗੱਲ ਮੰਨਦੇ ਜੇ ਅਸੀਂ ਗੁਰੂ ਮੰਨਦੇ ਹਾਂ ਚਲੋ ਰਾਹ ਦੱਸਣ ਵਾਲੇ ਨੂੰ ਗੁਰੂ ਕਹਿੰਦੇ ਅਸੀਂ ਟੀਚਰ ਨੂੰ ਅਸੀਂ ਟੀਚਰ ਵਾਸਤੇ ਵਰਤਿਆ ਹੈ ਗੁਰੂ ਦਾ ਲਫ਼ਜ਼ ਸੰਸਾਰੀ ਭਾਸ਼ਾ 'ਚ ਜੇ ਅਸੀਂ ਚਲੋ ਆਪਣਾ ਆਗੂ ਵੀ ਮੰਨਦੇ ਆ ਬੜਾ ਵੀ ਮੰਨਦੇ ਆ ਬਾਣੀ ਲਿਖੀ ਹੈ ਵੀ ਉਹਨਾਂ ਨੇ ਅਸੀਂ ਉਹ ਪੜ੍ਹਨੀ ਹੈ ਮੰਨਣੀ ਹੈ ਫਿਰ ਉਹ ਗੱਲ ਜਿਹੜੀ ਲਿਖੀ ਹੈ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਵਿਸ਼ਵਾਸ ਕਿਉਂ ਨਹੀਂ ਕੀਤਾ ਆਪਣੀ ਮਤ ਵਿੱਚ ਕਿਉਂ ਵੜੀ ਸਾਗਤ ਆਪਣੀ ਮਤ ਵੜਦਾ ਹੁੰਦਾ ਬਸ ਜਦ ਆਪਣੀ ਮਤ ਬੜ ਗਈ ਫਿਰ ਉਹ ਬਸ ਰਹੀ ਨਾ ਪਹਿਲੀ ਨੂੰ ਵਿਗਾੜ ਦਿੰਦਾ ਆਪਣੇ ਕਾਂਜੀ ਘੋਲ ਦਿੰਦਾ ਵਿੱਚ ਜਾਂ ਕਾਂਜੀ ਪੈ ਗਈ ਦੁੱਧ ਫਿਟ ਜਾਂਦਾ ਕਾਂਜੀ ਪਾ ਲਈਏ ਤੇ ਚਾਟਾ ਦੁੱਧਾ ਕਾਂਜੀ ਦੀ ਸੁੱਖ ਹੈ ਕਾਂਜੀ ਤਾਂ ਥੋੜੀ ਜਿਹੀ ਪੈਂਦੀ ਹੈ ਦੁੱਧ ਸਾਰਾ ਹੀ ਜਾਂਦਾ ਮਤ ਕਿਉਂ ਬੰਦ ਖਰਾਬ ਹੋ ਗਈ ਕਾਂਜੀ ਪਾ ਦਿੱਤੀ ਉੱਥੇ ਉਹਨੂੰ ਲਿਖਿਆ ਨਾਥ ਨੂੰ ਤੇਰੀ ਕੁਚੱਜੀ ਮਾਂ ਸੀ ਉਹਨੇ ਚਾਟਾ ਧੋਤਾ ਨਹੀਂ ਇਹਦੀ ਖੜਿਆਈ ਸੀ ਵਿੱਚ ਤਾਂ ਫੜ ਗਿਆ ਦੁੱਧ ਉੱਥੇ ਇਹ ਕਿਹਾ ਥੋੜੀ ਹੁਣ ਮਮਾ ਕਹੀ ਜੀ ਹੈ ਜਿਹਨੇ ਸਾਰਾ ਦੁੱਧ ਫੜ ਗਿਆ ਇਹ ਕਹੇ ਤੇਰੀ ਮੌਕ ਜੱਜੀ ਆਈ ਹਾਂ ਕਿਤੇ ਜੀ ਆਈ ਸਿੱਖਾਂ ਦੀ ਹੁਣ ਕੌਣ ਹੈ ਕਿਤੇ ਜੀ ਆਪਣੇ ਕੰਨ ਨੂੰ ਜਾਂ ਉਂਗਲੀ ਹੁੰਦੀ ਫਿਰ ਫਿਰ ਕਰਦੀ ਹਾਂ ਹਾਂ ਕਰਤੇ ਕਰਮ ਰਤ ਹਾਂ ਹਾਂ ਕਰਤੇ ਕਰਮ ਰਤ ਤਾਕੋ ਭਾਰ ਅਵਾਰ ਤਾਕੋ ਭਾਰ ਅਵਾਰ ਹਾਂ ਕਰਨ ਵਾਲੇ ਨੇ ਜਿਹੜੇ ਉਹ ਕਰਮ ਦੇ ਨਾਲ ਜੁੜੇ ਹੋਏ ਹਾਂ ਹਾਂ ਕਰਤੇ ਕਰਮ ਰਤ ਕਰਮ ਦਾ ਰੰਗ ਜਿਹੜਿਆ ਹੈ ਕਰਮ ਦੇ ਰੰਗ ਚ ਰੰਗੇ ਨੇ ਕੋ ਕਰਮ ਫਲਸਫੀ ਨੂੰ ਮੰਨਦੇ ਨੇ ਉਹ ਇਹ ਕਰਮ ਫਲਸਫੀ ਨਹੀਂ ਹੈ ਇਹ ਹੁਕਮ ਫਲਸਫੀ ਹੈ ਇੱਕ ਹੁਕਮ ਦੇ ਰੰਗ ਚ ਰੰਗੇ ਹੋਏ ਨੇ ਹੁਕਮੀ ਨੇ ਇੱਕ ਹੁਕਮੀ ਬੰਦੇ ਨੇ ਇੱਕ ਕਰਮੀ ਬੰਦੇ ਨੇ ਕਰਮੀ ਬੰਦੇ ਨੇ ਉਹਨਾਂ ਨੂੰ ਕਰਮ ਰਤ ਕਿਹਾ ਹੈ ਕਰਮ ਦੇ ਰੰਗ ਚ ਰੰਗੇ ਹੋਏ ਉਹਨਾਂ ਰੰਗ ਕਰਮ ਰਤ ਕੌਣ ਨੇ ਸਾਧਤ ਨੇ ਉਹ ਸਾਖਤਾ ਦਾ ਰੰਗ ਚੜਿਆ ਹੈ ਜਿਹੜੇ ਹੁਕਮੀ ਬੰਦੇ ਨੇ ਉਹਨਾਂ ਨੂੰ ਗੁਰਮਤ ਦਾ ਰੰਗ ਚੜਿਆ ਹੈ ਹੋ ਆਖੇ ਹੋ ਹੁਕਮੀ ਬੰਦਾ ਹੂੰ ਹੋ ਕਰਤੇ ਕਰਮ ਰਤ ਜਿਹੜੇ ਹੋ ਹੋ ਮੈਂ ਮੈਂ ਕਰਨ ਵਾਲੇ ਨੇ ਉਹ ਤਾਂ ਕਰਮ ਹੀ ਨੇ ਸਾਰੇ ਤਾਕੋ ਭਾਰ ਅਫਾਰ ਉਹਨਾਂ ਦਾ ਭਾਰ ਵਧੀ ਜਾਣਾ ਅਫਾਰ ਹੁੰਦਾ ਵਧਣਾ ਅਫਾਰਾ ਜਿਹੜਾ ਪੇਟ 'ਚ ਹੁੰਦਾ ਫੈਲਣ ਨੂੰ ਕਹਿੰਦੇ ਨੇ ਉਹਨਾਂ ਦੇ ਉੱਤੇ ਵਧੀ ਜਾਣਾ ਬੋਝ ਕਾਦਾ ਭਰਮ ਦਾ ਭਰਮ ਭੈ ਭਾਰ ਜੇ ਭਰਮ ਵਧੂ ਭੈ ਵੀ ਵਧੂ ਹਉਮੈ ਮੋਹ ਭਰਮ ਪੈ ਭਾਰ ਇਹ ਚਾਰ ਚੀਜ਼ਾਂ ਵੱਜਣ ਇਹਦਾ ਇਹ ਫਾਰਾ ਰਹਿਣਾ ਆਪਾਂ ਕਹਿੰਦੇ ਆਫਰਿਆ ਫਿਰਦਾ ਆਫਰਿਆ ਨਹੀਂ ਕਹਿੰਦੇ ਹੰਕਾਰੀ ਨੂੰ ਕਹਿੰਦੇ ਆਫਰਿਆ ਉਹ ਫਾਲ ਤਾਂ ਵਰਤੇ ਪ੍ਰੀਤ ਨਹੀਂ ਜੋ ਨਾਮ ਸਿਓ ਤੋ ਇਹੂ ਕਰਮ ਵਿਕਾਰ ਜੇ ਨਾਮ ਨਾਲ ਪ੍ਰੀਤ ਨਹੀਂ ਹੈਗੀ ਦੇਖੋ ਕਰਮ ਨਹੀਂ ਵਾਲਾ ਹੈ ਕੋਈ ਸੇਵਾ ਕਰਨੀ ਮਾੜੀ ਨਹੀਂ ਹੈ ਕੋਈ ਜੇ ਨਾਮ ਤੋਂ ਬਿਨਾ ਸਾਰੇ ਜਿਹੜੇ ਕਰਮ ਨੇ ਬੇਕਾਰ ਜੇ ਨਾਮ ਕੋਲ ਹੈ ਉਹ ਕਰਮ ਤੁਹਾਨੂੰ ਰਿਐਕਸ਼ਨ ਨਹੀਂ ਕਰਦਾ ਜੇ ਗਿਆਨ ਕੋਲ ਨਹੀਂ ਹੈ ਨਾ ਮਤ ਥੋੜੀ ਸੇਵ ਗਵਾਈ ਹੈ ਥੋੜੀ ਮਤ ਵਾਲਾ ਜਿਹੜੀ ਸੇਵਾ ਹੈ ਨਾ ਥੋੜੀ ਮਤ ਵਾਲਾ ਬੰਦਾ ਜੇ ਸੇਵਾ ਵੀ ਕਰਦਾ ਹੈ ਉਹ ਵੀ ਉਹਦਾ ਨੁਕਸਾਨ ਕਰਦੀ ਹੈ ਉਹ ਜਹੋਂ ਹੋ ਜਾਂਦੀ ਤੀਰਥ ਕਰਦਾ ਹੈ ਕੋਈ ਮਾੜਾ ਕੰਮ ਨਹੀਂ ਤਪ ਕਰਦਾ ਹੈ ਕੋਈ ਮਾੜਾ ਕੰਮ ਨਹੀਂ ਦਇਆ ਕਰਦਾ ਹੈ ਕੋਈ ਮਾੜਾ ਨਹੀਂ ਤੀਰਥ ਤਪ ਦਇਆ ਦਾ ਦਾਨ ਦਾਨ ਕਰਦਾ ਇਹ ਵੀ ਮਾੜਾ ਪਰ ਇਹਦੀ ਪ੍ਰਾਪਤੀ ਕੀ ਹੋਈ ਜੇ ਕੋ ਪਾਵੇ ਕਾ ਮਾਨ ਮਾਨ ਸਨਮਾਨ ਹੋ ਗਿਆ ਲੋਕਾਂ ਦੀ ਇੱਜ਼ਤ ਹੋ ਗਈ ਤੈਸਾ ਮਾਨ ਤੈਸਾ ਅਪਮਾਨ ਬਸ ਉਲਟ ਕੇ ਜਦੀ ਅਪਮਾਨ ਬਣ ਗਿਆ ਹੰਕਾਰ ਬਣ ਇਹ ਭਾਰ ਅਫਾਰ ਹੋ ਗਿਆ ਹੋਇਆ ਨਾ ਫਰਕ ਨੁਕਸਾਨ ਹੋ ਮਤ ਥੋੜੀ ਨਾਲ ਜੇ ਸੇਵਾ ਕਰੂਗਾ ਤਾਂ ਉਹਦਾ ਹੰਕਾਰ ਬਣ ਜਾਣਾ ਜੇ ਮਤ ਪੂਰੀ ਨਾਲ ਸੇਵਾ ਕਰੂਗਾ ਫਿਰ ਕੀ ਕਰੂਗਾ ਕਰਮ ਕਰਤ ਹੋਏ ਨੇ ਕੰਮ ਰਿਐਕਸ਼ਨ ਨਹੀਂ ਹੋ ਸਕਦਾ ਕਰਦਾ ਹੋਇਆ ਵੀ ਕੋਈ ਮੈਂ ਨਹੀਂ ਕਰਦਾ ਕਰਮ ਕਰਤ ਹੋਏ ਨੇ ਕੰਮ ਹੀ ਉਹਦੀ ਕਾਮਨਾ ਹੀ ਹੈ ਕੁਝ ਉਹ ਕਾਮਨਾ ਰੱਖ ਕੇ ਕੁਝ ਕਰਦਾ ਹੈ ਉਹਦੀ ਕੋਈ ਇੱਛਾ ਹੈ ਕੰਮ ਕਰਨ ਵਾਸਤੇ ਤਬ ਵਾਸਤੇ ਉਹਦੀ ਇੱਛਾ ਹੈ ਜਪ ਵਾਸਤੇ ਇੱਛਾ ਹੈ ਦਾਨ ਪੁੰਨ ਜੇ ਕਰਦਾ ਹੈ ਉਹਦੇ ਪਿਆਰ ਤੇ ਉਹਦੀ ਕੋਈ ਇੱਛਾ ਹੈ ਇਹਦੀ ਇੱਛਾ ਹੀ ਕੋਈ ਨਹੀਂ ਕਾਮਨਾ ਜੇ ਦੀ ਇੱਛਾ ਹੀ ਕੋਈ ਨਹੀਂ ਹੈ ਕੰਮ ਦੇ ਬਦਲੇ ਇਹ ਹੁਕਮ ਜੀ ਕਰਦਾ ਫਿਰ ਇਹ ਹੁਕਮ ਜੀ ਕਰਦਾ ਹੁਕਮ ਜੀ ਕਰਦਾ ਆਪਣੀ ਇੱਛਾ ਕੋਈ ਇਸ ਕਰਕੇ ਪੂਰੀ ਮਾਤਾ ਦੀ ਜਿਹੜੀ ਇਹ ਨਿਸਫਲ ਨਹੀਂ ਹੁੰਦੀ ਨੁਕਸਾਨ ਨਹੀਂ ਹੁੰਦਾ ਥੋੜੀ ਮਾਤਾ ਵਾਲਾ ਜਿਹੜਾ ਕਰਮ ਕਰਦਾ ਉਹਦਾ ਨੁਕਸਾਨ ਹੋ ਜਾਂਦਾ ਉਹ ਮੈਂ ਕਰਦਾ ਕਹਿ ਕੇ ਕਰਦਾ ਹਾਂ ਹਾਂ ਕਰਦਾ ਨਾ ਉਹ ਮੈਂ ਕਹਿੰਦਾ ਕਰਦਾ ਨਹੀਂ ਬਸ ਫਰਕ ਬਿਰਸ ਜਾਏ ਮੈਂ ਮੋਰ ਉਹਦੀ ਮੈਂ ਮੋਰ ਬਿੰਸੀ ਹੋਈ ਹੈ ਨਹੀਂ ਬਿੰਸੀ ਹੋਈ ਝਗੜਾ ਮੈਂ ਮੋਰ ਤੇ ਆ ਕੇ ਕਰਮ ਕੁਝ ਨਹੀਂ ਕਹਿੰਦਾ ਕੋਈ ਵੀ ਜੇ ਮੈਂ ਮੋਰ ਬਿੰਦਸੀ ਹੋਈ ਆ ਕਰਮ ਜੋ ਮਰਜੀ ਕਰੀ ਜੋ ਕੋਈ ਛੇ ਨਹੀਂ ਫਰਕ ਪੈਂਦਾ ਉਹ ਕਰਦਾ ਹੀ ਨਹੀਂ ਕਰਦਾ ਹੋਇਆ ਵੀ ਨਹੀਂ ਕਰਦਾ ਜਿਹੜਾ ਦੁਆ ਨਾ ਕਰਦਾ ਵੀ ਕਰਦਾ ਮੈਂ ਕਰਾਇਆ ਕਹਿ ਕੇ ਅਕਾਰ ਸੇ ਵਾਲੇ ਕੀ ਕਰਦੇ ਨੇ ਕਰਵਾਉਂਦੇ ਨੇ ਲੋਕਾਂ ਦੇ ਆਪ ਕੀ ਕਰਦੇ ਨੇ ਆਪ ਤਾਂ ਕੁਝ ਨਹੀਂ ਕਰਦੇ ਹੱਥ ਨਾਲ ਹੋਣੀ ਕੁਝ ਕਰਦੇ ਪੈਸਾ ਹੋਣਾ ਕੋਈ ਕਮਾਈ ਹੋਣਾ ਦੀ ਉਹ ਕੀ ਕਰਦੇ ਨੇ ਕੁਝ ਨਹੀਂ ਕਰਦੇ ਕਰਵਾਉਂਦੇ ਨੇ ਕਰਵਾਉਂਦੇ ਨਹੀਂ ਕਹਿੰਦੇ ਕਰਦੇ ਕਹਿੰਦੇ ਦੇਖੋ ਕਰਦੇ ਨਹੀਂ ਹਨ ਕਰਵਾਉਂਦੇ ਨੇ ਕਹਿੰਦੇ ਅਸੀਂ ਕਰਦੇ ਕਰਨ ਵਾਲਿਆਂ ਦਾ ਨਾਮ ਨਹੀਂ ਨਾਮ ਆਪਣਾ ਕਰਨ ਵਾਲਿਆਂ ਦਾ ਨਾਮ ਨਹੀਂ ਨਾਮ ਆਪਣਾ ਇੱਥੋਂ ਪਤਾ ਲੱਗਦਾ ਵੀ ਸਾਖਤ ਨੇ ਕਹਿ ਉਹਨਾਂ ਦੀ ਇੱਛਾ ਕੀ ਹੈ ਪ੍ਰੀਤ ਨਹੀਂ ਜੋ ਨਾਮ ਸਿਓ ਤੋ ਇਹੋ ਕਰਮ ਵਿਕਾਰ ਇਹ ਸਾਰੇ ਕਰਮ ਵਿਕਾਰ ਬਣ ਜਾਣੇ ਨੇ ਵਿਕਾਰ ਉਗਣ ਹੁੰਦੇ ਨੇ ਇਹ ਉਗਣ ਬਣ ਜਾਣੇ ਸਾਰੇ ਕੰਮ ਉਗਣ ਆਪੇ ਬਣ ਕੇ ਜੇ ਹੰਕਾਰ ਵੱਧ ਗਿਆ ਤਾਂ ਉਗਣ ਨੇ ਭਰਮ ਵੱਧ ਗਿਆ ਤਾਂ ਉਗਣ ਨੇ ਜਿਉਂਦਾ ਉਹਦਾ ਭੈ ਵਧੀ ਤਾਂ ਉਗਣ ਨੇ ਪੈ ਘਟਾਉਣ ਖਾਤਰ ਕਰੀਦੇ ਨੇ ਪੈ ਵਧਾਉਣ ਖਾਤਰ ਭਰਮ ਵਧ ਗਿਆ ਪੈ ਵਧ ਗਈ ਹੋਮੇ ਵਧ ਗਈ ਉਹ ਵਧ ਗਿਆ ਫਾਇਦਾ ਕੀ ਹੋਇਆ ਨਾ ਜਿਹੜੀਆਂ ਚੀਜ਼ਾਂ ਘਟਾਉਣੀਆਂ ਦੀਆਂ ਵਕਾਰ ਘਟਾਉਣ ਦੇ ਵਕਾਰ ਤਾਂ ਉਹਨੇ ਵਧਾ ਦਿੱਤੇ ਅਸਲ ਜਿਹਾ ਹੋਮੇ ਨੂੰ ਪੱਠੇ ਪਾਉਂਦੇ ਨੇ ਸਾਰੇ ਕੰਮ ਹੋਮੇ ਨੂੰ ਪੱਠੇ ਪਾਉਂਦੇ ਹਉਮੈ ਤਗੜੀ ਹੋ ਜਾਂਦੀ ਵਾਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਜਿੰਨਾ ਚਿਰ ਮਾਇਆ ਦਾ ਰੰਗ ਮਿੱਠੇ ਲੱਗਦੇ ਨੇ ਇਹ ਸਮਝ ਲਓ ਜਮਦੀ ਜੇਵੜੀ ਚ ਫਸ ਰਹੇ ਭਰਮ ਜਾਲ ਚ ਫਸੇ ਨੇ ਜਮਦੀ ਜੇਵੜੀ ਕਿੰਨੇ ਭਰਮ ਜਾਲ ਜਮ ਸਿਧਾਰਥ ਭਰਮ ਹੁੰਦਾ ਭਰਮ ਜਾਲ ਚ ਫਸੇ ਭਰਮ ਦੇ ਜਾਲ ਚ ਫਸੇ ਜਮਦੀ ਜੇਵੜੀ ਦੇ ਬੰਦੇ ਭਰਮ ਕੇ ਮੋਹੇ ਨਾ ਗੁਜੇ ਭਰਮ ਆ ਗਿਆ ਨਾ ਸੋ ਪਰਮ ਸਦ ਹੂੰ ਸੰਗ ਭਰਮ ਕਰਕੇ ਮੋਹੇ ਨੇ ਭਰਮ ਦੇ ਇਹਨੂੰ ਸਮਝ ਨਹੀਂ ਆ ਰਹੀ ਕਿ ਉਹਦਾ ਨਾਲ ਖੜਾ ਤੇਰੇ ਉਹ ਸਾਰਾ ਜਾਣਦਾ ਜੋ ਤੂੰ ਕਰਦਾ ਹੈ ਵੀ ਕੀ ਸੋਚਦਾ ਹੈ ਉਹਦੇ ਕੀ ਲਕੋ ਰੱਖ ਲੈਣਾ ਤੂੰ ਸੋ ਪ੍ਰਭ ਸਾਧੂ ਪਸੰਦ ਪਰ ਦਾ ਕੋਟ ਹੈ ਨਾ ਵਿਚਾਲੇ ਇੱਕ ਤਾਂ ਮਾਇਆ ਦਾ ਕੋਟ ਹੈ ਇੱਕ ਪਰਮ ਦਾ ਕੋਟ ਹੈ ਦਵਾਇਵਰ ਕੋਟ ਆ ਤੇ ਵਰਸਾਈ ਲਿਖਿਆ ਗਣਤ ਨਾ ਹੈ ਕਾਚੀ ਭੀਤ ਸੋ ਸੁਧ ਲੇਖਾ ਅਪਗਣਤ ਨੇ ਛੁੱਟੀ ਲੇਖੇ ਦੀ ਗੱਲ ਕਰਦਾ ਲੇਖਾ ਹੈ ਪੁੰਨ ਔਰ ਪਾਪ ਦਾ ਜੇ ਇਹਨਾਂ ਪਾਪ ਹੋ ਗਿਆ ਪੁੰਨ ਕਰੋ ਪੁੰਨ ਹੋ ਗਿਆ ਪਾਪ ਕਰੋ ਇਹ ਲੇਖਾ ਲੇਖੇ ਨਾਲ ਛੁਟਕਾਰਾ ਨਹੀਂ ਹੈ ਲੇਖੇ ਗਣਤ ਨੇ ਛੁੱਟੀ ਹੈ ਕਾਚੀ ਪੀਤ ਸੁਸੁਧ ਕਾਚੀ ਪੀਤ ਨਾ ਸੁਧ ਕਾਚੀ ਪੀਤ ਨਾ ਸੁਧ ਜਿੰਨਾ ਚਿਰ ਆ ਸਰੀਰ ਤੇਰਾ ਇਹਦੇ ਵਿੱਚ ਹੈ ਉਹਨਾਂ ਤੇ ਤੈਨੂੰ ਸੋਝੀ ਕਿੱਥੋਂ ਆ ਜੂ ਸਰੀਰ ਨਾਲ ਜੁੜੇ ਸੋਝੀ ਜੁੜਿਆ ਹੈ ਤੂੰ ਮਾਇਆ ਨਾਲ ਸੋਝੀ ਕਿੱਥੋਂ ਹੋਣੀ ਹੈ ਮਾਇਆ ਦੀ ਸੋਝੀ ਕਿੱਥੇ ਸੋਝੀ ਹੈ ਸੱਚ 'ਚ ਮਾਇਆ ਦਾ ਮਤ ਮਾਰਦੀ ਹੈ ਮਾਇਆ ਨੇ ਮਤ ਮਾਰਦੀ ਹੈ ਵਕਾਰ ਵਧਾਉਣ ਨੂੰ ਵਧਾਈ ਜਾਂਦੀ ਹੈ ਸੋਝੀ ਆਉਣੀ ਹੈ ਜੋਤ ਨਾਲ ਜੁੜੇ ਤੇ ਜਾਤ ਨਾਲ ਜੁੜੇ ਤੇ ਸੋਝੀ ਨਹੀਂ ਆਉਣੀ ਜਾਂ ਤਾਂ ਜੁੜੇ ਤੇ ਭਰਮ ਹੋਣਾ ਭਰਮ ਬਦਲ ਜਿਸੇ ਭਜਾਏ ਨਾਨਕਾ ਤੇ ਗੁਰਮੁਖੀ ਨਿਰਮਲ ਬੁੱਧ ਜੇ ਸਮਝ ਆ ਜਵੇ ਕੀ ਭਜਾਏ ਵੀ ਤੇਰੇ ਨਾਲ ਹੈ ਹਰ ਵਕਤ ਨਾਲ ਹੈ ਤੇਰੇ ਜੇ ਇਹ ਬੁੱਝ ਲਵੇ ਗੁਰਮੁਖ ਜਿਹੜੇ ਬੁੱਝ ਲੈਂਦੇ ਨੇ ਉਹਦੀ ਬੁੱਧ ਨਿਰਮਲ ਹੋ ਜਾਂਦੀ ਉਹ ਫਿਰ ਨਾਲ ਦੇ ਤੋਂ ਡਰਦਾ ਰਹਿੰਦਾ ਜੇ ਕੋਈ ਨਾਲ ਹੋਵੇ ਹਰ ਵਕਤ ਮੰਨ ਕੇ ਚੱਲੇ ਫਿਰ ਉਹ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਜਿਹੜੇ ਗੁਰਮਤ ਦੇ ਵਿੱਚ ਗੁਰਮਤ ਅਨੁਸਾਰ ਜੋ ਨਹੀਂ ਕਰ ਰਹੇ ਫਿਰ ਉਹ ਮੈਂ ਕਰਦਾ ਨਹੀਂ ਕਹਿ ਸਕਦਾ ਮੈਂ ਕਰਦਾ ਮੇਰੇ ਨਾਲ ਦਾ ਸੁਣਦਾ ਅੰਦਰ ਬੈਠਾ ਫਿਰ ਉਹ ਕਹਿੰਦਾ ਵੀ ਤੂੰ ਕਰਾਉਣਾ ਮੈਂ ਕਰਦਾ ਫਿਰ ਉਹ ਮੁੱਕਰਦਾ ਨਹੀਂ ਮੁੱਕਰਦਾ ਜ਼ਿਆਦਾ ਹੈ ਜਦ ਉਹ ਕਹਿੰਦਾ ਵੀ ਉਹ ਹੁਕਮ ਨਹੀਂ ਕਿੱਥੇ ਮੈਂ ਕਰਾਂ ਜੋ ਮਰਜੀ ਕਹਿਣਾ ਉੱਥੇ ਜਾ ਕੇ ਖਿਮਾ ਮੰਗਲਾ ਵੀ ਦੀ ਦਿਨ ਭਰ ਦੀਆਂ ਹਾਂ ਬਖਸ਼ਣ ਆ ਰਿਹਾ ਤੂੰ ਅਸੀਂ ਭੁੱਲਣ ਆ ਰਿਹਾ ਅਰਦਾਸ ਕਰ ਲੈਣੀ ਉਹਦੀ ਕੀ ਫਰਕ ਪੈਂਦਾ ਹੁਣ ਉਹ ਤਾਂ ਕਹਿੰਦਾ ਵੀ ਗੁਰਦੁਆਰੇ ਜਾਓ ਮੇਰੇ ਕਿਹੜੇ ਨਾਲ ਉਹਦੇ ਨਾਲ ਨਹੀਂ ਨਾ ਮੰਨਦਾ ਹੋਰ ਸਾਰੇ ਜੇ ਮੰਨਦਾ ਕੋਈ ਮੰਦਰ ਜੇ ਮੰਨਦਾ ਕੋਈ ਕਿਤੇ ਮੰਨਦਾ ਨਾਲ ਨਹੀਂ ਮੰਨਦਾ ਸਾਰੇ ਨਹੀਂ ਮੰਨਦਾ ਜੇ ਸਾਰੇ ਮੰਨੇ ਫਿਰ ਗੁਰਦੁਆਰੇ ਵਾਲੇ ਨੂੰ ਕਿਉਂ ਮੰਨੇ ਉੱਥੇ ਵਾਲੇ ਨੂੰ ਕਾਹਦੇ ਮੰਨੇ ਉਹ ਤਾਂ ਕਹਿੰਦਾ ਸਾਰੇ ਤੇਰੇ ਨਾਲ ਹੈ ਗੁਰਦੁਆਰੇ ਵਾਲਾ ਤਾਂ ਕਹਿੰਦਾ ਤੇਰੇ ਨਾਲ ਹੈ ਤੂੰ ਕਹਿੰਦਾ ਇਹੀ ਹੈ ਜਿਹੜਾ ਕਹਿੰਦਾ ਉਹ ਤੇਰੇ ਨਾਲ ਕਿੱਥੇ ਜਿਹੜਾ ਨਾਲ ਹੈ ਉਹ ਛੱਡਦਾ ਜਿਹੜਾ ਦੱਸਦਾ ਉਹ ਫੜ ਲਿਆ ਦੱਸਣ ਵਾਲੇ ਨੂੰ ਫੜ ਲਿਆ ਜੋ ਦੱਸਿਆ ਉਹ ਛੱਡਤਾ ਜੋ ਗੱਲ ਦੱਸਿਆ ਤਾਂ ਦਿੱਤੀ ਛੱਡ ਦੱਸਣ ਵਾਲਾ ਫੜ ਲਿਆ ਵੀ ਤੂੰ ਹੀ ਸਭ ਕੁਝ ਜੋ ਗੱਲ ਦੱਸਿਆ ਛੱਡਤੀ ਉਹ ਦੱਸੀ ਹੋਈ ਗੱਲ ਫੜਨੀ ਸੀ ਉਹ ਮੰਨਣੀ ਸੀ ਜੋ ਦੱਸੀ ਹੈ ਗੁਰ ਕਹਿਆ ਸਾਕਾਰ ਕਮਾਵੋ